ਇਸੇ ਟਹਿਣੀ ਸਾਹਿਬ ਵਿੱਚ ਅੰਗਰੇਜ਼ ਕਮਿਸ਼ਨਰ ਅਮਾਲਾ ਪਟਿਆਲੇ ਨਾਬੇ ਜਿੰਨੇ ਅੰਗਰੇਜ਼ ਦੇ ਟੋਡੀ ਸਣ ਅੰਗਰੇਜ਼ ਦੇ ਪਿੱਠੂ ਸਣ ਅੰਗਰੇਜ਼ ਦੇ ਬੂਟ ਜੱਟੂ ਸਣ ਇਹਨਾਂ ਨੇ ਲਿਖ ਕੇ ਦਿੱਤਾ ਤੇ ਉਹ ਸੂ ਲੈਣ ਵਾਸਤੇ ਆਏ ਜਦ ਅੰਗਰੇਜ਼ ਇੱਥੇ ਆਇਆ ਤਾਂ ਗਰੀਬ ਨਵਾਜ਼ ਸ਼ਗਰੂ ਇਹ ਉਸ ਤੋਂ ਬਾਅਦ ਤਿਆਰੀ ਕੀਤੀ ਹੈ ਜਿਸ ਵੇਲੇ ਉਹਨੇ ਪੁੱਛਿਆ ਨਾ ਕਿ ਬਾਬਾ ਜੀ ਹੁਣ ਕੀ ਕਰੋਗੇ ਕਾਫੀ ਸਾਨੂੰ ਸ਼ੱਕ ਹੈ ਤੁਹਾਡੇ ਕੋਲ ਅਸਲਾ ਹੈ ਜ਼ੇਰੇ ਜ਼ਮੀਨ ਤੁਸੀਂ ਸਰਕਾਰ ਦੇ ਖਿਲਾਫ ਕੋਈ ਅਸਲਾ ਤਿਆਰ ਕਰ ਰਹੇ ਹੋ ਤੇ ਉਹ ਬੇਪਰਵਾਹ ਬੇਪਰਵਾਹ ਹੋਣਾ ਬੜਾ ਔਖਾ ਹੈ ਆਖ ਦਿੰਦੇ ਨੇ ਫਲਾਣਾ ਬੜਾ ਬੇਪਰਵਾਹ ਹੈ ਤਿੰਨ ਡਰ ਦੁਨੀਆ ਤੇ ਨੇ ਇੱਕ ਹੈ ਰਾਜ ਡਰ ਇੱਕ ਹੈ ਸਮਾਜ ਦਾ ਡਰ ਇੱਕ ਹੈ ਕਰਤੂਤ ਦਾ ਡਰ ਇਹਨਾਂ ਤਿੰਨਾਂ ਡਰਾਂ ਤੋਂ ਜਿਹੜਾ ਕੋ ਉੱਚਾ ਖੇਡਦਾ ਉਹ ਹੈ ਬੇਪਰਵਾਹ ਪਰ ਇਤਿਹਾਸ ਵਿੱਚ ਵੇਖੀਏ ਖੋਲਿਆ ਪਤਾ ਲੱਗਦਾ ਕੋ ਵਿਰਲਾ ਨੰਗਿਆ ਵੱਡੇ ਵੱਡੇ ਡਰ ਗਏ ਨੇ ਰਾਜ ਦੇ ਡਰ ਤੋਂ ਵੀ ਸਮਾਜ ਦੇ ਡਰ ਤੋਂ ਵੀ ਕਰਤੂਤ ਦੇ ਡਰ ਤੋਂ ਵੀ ਪਰ ਮੇਰਾ ਸ਼ਹਿਨशाह ਕੁਲ ਆਲਮ ਜੋ ਬੋਲੇ ਅਰਜ਼ ਕਰਨ ਡਿਆ ਹਾਂ ਸਾ ਕਿ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਐਸੀ ਜਗ੍ਹਾ ਦੇ ਉੱਤੇ ਜਿਸ ਵੇਲੇ ਕਿਉਂਕਿ ਸਤਗੁਰੂ ਜੀ ਇੱਕ ਸਤਗੁਰੂ ਦੀ ਚੀਜ਼ ਸਤਗੁਰੂ ਜੀ ਕਿ ਮੈਂ ਅਰਜ਼ ਕਰਦਾ ਸਾ ਪਿਆ ਕਿ ਬੇਪਰਵਾਹ ਬੇਪਰਵਾਹ ਹੋਣਾ ਕਹਿ ਦਿੰਦੇ ਨੇ ਫਲਾਣਾ ਬੜਾ ਬੇਪਰਵਾਹ ਹੋਇਆ ਪਰ ਮੈਂ ਦਾਅਵੇ ਨਾਲ ਕਹਿ ਸਕਦਾ ਇੰਨੇ ਠਾਈ ਵਿੱਚ ਮੈਂ ਨਹੀਂ ਇਧਰ ਨੂੰ ਜਾਣਾ ਪਰ ਕਹਿ ਸਕਦਾ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸਲਾਮ ਧਰਮ ਦੇ ਨਬੀਆਂ ਨਾਲੋਂ ਹਿੰਦੂ ਧਰਮ ਦੇ ਨਬੀਆਂ ਪੈਗੰਬਰਾਂ ਦਾਸ ਕਹੋ ਗੁਰਵਾਹੋ ਉਸ ਗੁਰੂ ਨੂੰ ਆਖੋ ਵਾਹੋ ਅਸਰਜ ਜਿਹੜਾ ਬੇਬੋਤਾਜ ਤੇ ਬੇਪਰਵਾਹ ਹੈ ਜਿੰਨੇ ਨਿੱਕੀਆਂ ਨਿੱਕੀਆਂ ਗੱਲਾਂ ਦੀ ਪ੍ਰਵਾਹ ਮੰਨੀ ਹੈ ਨਾ ਉਹ ਇਸ ਸ਼੍ਰੇਣੀ ਵਿੱਚ ਨਹੀਂ ਆ ਸਕਦਾ ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰ ਸੱਚਾ ਪਾਤਸ਼ਾਹ ਸਤਿਗੁਰੂ ਇਹ ਜਿਹੜਾ ਸੱਚਾ ਪਾਤਸ਼ਾਹ ਪਾਤਸ਼ਾਹ ਤੇ ਹੋਰ ਬੜੇ ਨੇ ਭਾਈ ਗੁਰਦਾਸ ਕਹਿੰਦਾ ਦੁਨੀਆ ਤੇ ਪਰ ਸਤਿਗੁਰੂ ਸੱਚਾ ਪਾਤਸ਼ਾਹ ਬੇਪਰਵਾਹ ਅਥਾ ਸਹਾਬਾ ਜਿਹੜਾ ਕੋਈ ਹਿਸਾਬ ਨਹੀਂ ਆ ਸਕਦਾ ਜਿਹੜਾ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਹੈ ਅਥਾ ਸਹਾਬਾ ਤੇ ਨਾਉ ਗਰੀਬ ਨਵਾਜ ਹੈ ਗਰੀਬ ਅਗੇ ਨਾ ਫਿਰ ਉਹਦਾ ਕੀ ਹੁੰਦਾ ਆ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਮੈਂ ਸੁਣਿਆ ਕੋਈ ਬਖਤਾਵਰ ਨਵਾਜ ਨਹੀਂ ਕਿਤੇ ਆਖਿਆ ਸਰਦਾਰ ਨਵਾਜ ਨਹੀਂ ਆਖਿਆ ਸਤਿਗੁਰੂ ਗਰੀਬਾਂ ਨੂੰ ਨਵਾਜਦਾ ਬੇਮੁਹਤਾਜ ਨਾ ਮੋਹ ਮਹਾਬਾ ਉਹਨੂੰ ਲੇਸ ਨਹੀਂ ਨਾ ਗੱਲਾਂ ਦੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਉਹਨੂੰ ਜਵਾਬ ਦਿੱਤਾ ਜੇ ਰਾਜ ਦਾ ਡਰ ਹੁੰਦਾ ਨਾ ਤੇ ਆਸ ਥਾਂ ਦਾ ਆ ਜਿੱਥੇ ਤੁਸੀਂ ਬੈਠੇ ਹੋ ਇੱਥੇ ਬੇਪਰਵਾਹ ਗੁਰੂਆਨ ਗੁਰੂ ਪ੍ਰਗਟ ਹੋਏ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਉਹਨੂੰ ਇਸ ਤਰ੍ਹਾਂ ਕਰਕੇ ਆਖਿਆ ਅਮਾਲੇ ਦੇ ਕਮਿਸ਼ਨਰ ਨੂੰ ਰਲ ਕੇ ਬੇਜਰਾ everybody hold great all over. ਕਰਨ ਲਿਆ ਹੋਇਆ ਸਾਂ ਕਿ ਭਾਈ ਉਹ ਸਮਾਂ ਆਇਆ ਸਤਿਗੁਰੂ ਜੀ ਜੋ ਸਹਿਬਾ ਨੇ ਜਿਸ ਭੈਣੀ ਸਾਹਿਬ ਨੂੰ ਅੱਜ ਹੁਣ ਦੀ ਭੈਣੀ ਸਾਹਿਬ ਤੇ ਉਦੋਂ ਦੀ ਭੈਣੀ ਸਾਹਿਬ ਦਾ ਅੰਤਰ ਬੜਾ ਤੇ ਮੈਂ ਤੇ ਇਹਨੂੰ ਕਿਹਾ ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਸੀ ਤੇ ਮੈਂ ਇਸ ਭੈਣੀ ਸਾਹਿਬ ਦੀ ਧਰਤੀ ਨੂੰ ਜੰਨਤ ਮੰਨਦਾ ਮੈਂ ਇਹਨੂੰ ਬੈਕੁੰਠ ਮੰਨਦਾ ਹਾਂ ਉਹ ਕੋਈ ਜੰਨਤ ਬੈਕੁੰਠ ਕੋਈ ਕਿਸੇ ਉਤਾਂ ਨਹੀਂ ਜਿਹਦੇ ਜਾ ਕੇ ਅਸਾਂ ਦਰਸ਼ਨ ਕਰਨੇ ਨੇ ਉਹ ਇਹੋ ਅਸਥਾਨ ਹੈ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕਿਰਪਾ ਦੁਆਰਾ ਭੈਣੀ ਸਾਹਿਬ ਦੀ ਧਰਤੀ ਅੱਜ ਜੰਨਤ ਹੈ 8 ਵਜੇ ਰਲ ਕੇ